ਅਥ ਦੇ ਸੰਤਰ ਜੁਦ ਕਥਨੰ ਨਿਰਸਾਵਲ ਛੰਦ ਹਣਿਓ ਸੰਭਰੇ ਸੰਗ ਚਤੁਰ ਚਾਰ ਦੇ ਸੰਗ ਚਲੀ ਧਰਮ ਚਰਚਾ ਕਰੈ ਕਾਲ ਅਰਚਾ ਜਿਤਿਓ ਦੇਸ ਐਸੇ ਚੜਿਓ ਕੋਪ ਕੈਸੇ ਬੁਲਿਓ ਸਰਬ ਸੈਨ ਕਰੇ ਰਕਤ ਨੈਣ ਦਈ ਜੀਤ ਬੰਬੰ ਗੜਿਓ ਜੁਦ ਖੰਬੰ ਚਮੂ ਚੌ ਵਿਚਾਲੀ ਥਿਰਾ ਸਰਬ ਹਾਲੀ ਉਠੀ ਕੰਪ ਐਸੇ ਨਦੰਗ ਨਾਵ ਜੈਸੇ ਜੜੇ ਚੌਪ ਸੂਰੰਗ ਰਹਿਓ ਤੂਰ ਪੂਰੰ ਸ਼ੁਭੇ ਛਤਰ ਤਾਰੀ ਅਣੀ ਜੋੜ ਪਾਰੀ ਚਲੇ ਕੋਪ ਐਸੇ ਬ੍ਰਿਤੰ ਇੰਦਰ ਜੈਸੇ ਸ਼ੁਭੇ ਸਰਬ ਸੈਨੰ ਕਥੈ ਕੌਣ ਬੈਣੰ ਚਲੀ ਸਾਜ ਸਾਜਾ ਬਜੈ ਜੀਤ ਬਾਜਾ ਪੁਜੰਗ ਪ੍ਰਿਆ ਛੰਦ ਜਿਨੇ ਗਖਰੀ ਪਖਰੀ ਖਾਗ ਧਾਰੀ ਹਣੇ ਪਖਰੀ ਪਖਰੀ ਔ ਕੰਧਾਰੀ ਗਾਇ ਸਤਾਨ ਗਾਜੀ ਰਜੀ ਰੋ ਰੂਮੀ ਹਣੇ ਸੂਰ ਬੰਕੇ ਗਿਰੇ ਝੂਮ ਭੂਮੀ ਹਣੇ ਕਾਬਰੀ ਬਾਬਰੀ ਵੀਰ ਬਾਕੇ ਕੰਧਾਰੀ ਹਰੇ ਵੀ ਇਰਾਕੀ ਨਿਸਾਕੇ ਬਲੀ ਬਾਲ ਖੀਰੋ ਰੂਮੀ ਰਜੀਲੇ ਭਜੇ ਤਰਾਸ ਕਹਿ ਕਹਿ ਭੈ ਬੰਦ ਢੀਲੇ ਤਜੇ ਅਸਤਰ ਸ਼ਸਤਰੰ ਸਜੇ ਨਾਰੀ ਭੇਸੰ ਲਜੈ ਵੀਰ ਤੀਰੰ ਚਲੇ ਛਾੜ ਦੇ ਸੰਗ ਗਜੀ ਬਾਜ ਗਾਜੀ ਰਥੀ ਰਾਜਹੀਣੰ ਤਜੈ ਵੀਰ ਤੀਰੰ ਪਏ ਅੰਗ ਛੀਣੰ ਭਜੇ ਹਾਵਸੀ ਹਾਲ ਵੀ ਕੌਕ ਬੰਦਰੀ ਚਲੇ ਬਰਬਰੀ ਅਰਮਨੀ ਛਾੜ ਤੰਦਰੀ ਖੁਲਿਓ ਖਗ ਖੂਨੀ ਤਹਾਂ ਏਕ ਗਾਜੀ ਦਹੂ ਸੈਣ ਮਦੰ ਨਚਿਓ ਜਾਏ ਤਾਜੀ ਲਖਿਓ ਜੁਧ ਜੰਗੀ ਮਹਾ ਜੰਗ ਕਰਤਾ ਛੁਬਿਓ ਛਤਰਤਾਰੀ ਰਣੰ ਛਤਰ ਹਰਤਾ ਦੁਰੰਗ ਦੁਰਤਗਾਮੀ ਦਲੰਗ ਜੁਧ ਜੇਤਾ ਛੁਬੇ ਛਤਰ ਹੰਤਾ ਜੈੰਗ ਜੁਧ ਏਤਾ ਮਹਾ ਕ੍ਰੋਧ ਕੈ ਬਾਣ ਛੱਡੇ ਅਪਾਰੰ ਕਟੇ ਟਟਰੰਗ ਫੌਜ ਫੁੱਟੀ ਨਿਰਪਾਰੰ ਗਿਰੀ ਲੁੱਥ ਜੁਥੰ ਮਿਲੇ ਹੱਥ ਬਥੰ ਗਿਰੇ ਅੰਗ ਪੰਗ ਰਣੰ ਮੁਖ ਜੁਥੰ ਕਰੈ ਢੇਲ ਕੰਕੀ ਕਿਲ ਕੈਤ ਕਾਲੀ ਤਜੈ ਜਵਾਲ ਮਾਲਾ ਮਹਾ ਜੋਤ ਜਵਾਲੀ ਹਸੈ ਭੂਤ ਪ੍ਰੇਤੰ ਟੁਟੈ ਤਥ ਤਾਲੰ ਫਿਰੈ ਗੌਰ ਦੌਰੀ ਪੁਐ ਰੁੰਡ ਮਾਲੰ ਰਸਾਵਲ ਛੰਦ ਕਰੇ ਜੁਦ ਕ੍ਰੁਦੰ ਤਜੈ ਮਾਨ ਸੁਦੰ ਬਕੈ ਮਾਰ ਮਾਰੰ ਤਜੈ ਬਾਣ ਧਾਰੰ ਗਿਰੇ ਅੰਗ ਭੰਗੰ ਨਚੇ ਜੰਗ ਰੰਗੰ ਦਿਵੰ ਦੇਵ ਦੇਖੈ ਤਨੰ ਧਨ ਲੇਖੈ ਅਸਤਾ ਛੰਦ ਅਸ ਲੈ ਕਲ ਕੀ ਕਰ ਕੋ ਪਰਿਓ ਰਣ ਰੰਗ ਸੁਰੰਗ ਵਿਖੈ ਵਿਚਰਿਓ ਗਹਿ ਬਾਣ ਕਿਰਪਾਨ ਵਿਖੈ ਨਾ ਡਰਿਓ ਰਿਸ ਸੋ ਰਣ ਚਿੱਤਰ ਬਚਿੱਤਰ ਕਰਿਓ ਕਰ ਹਾਕ ਹਥਿਆਰ ਅਨੇਕ ਤਰੈ ਰਣ ਰੰਗ ਹਠੀ ਕਰ ਕੋਪ ਪਰੈ ਗਹਿ ਪਾਨ ਕਿਰਪਾਨ ਨਿਦਾਨ ਫਿਰੇ ਰਣ ਜੂਝ ਮਰੇ ਫਿਰ ਤੇ ਨਾ ਫਿਰੇ ਉਮੜੀ ਜਨ ਕੋਰ ਕਮੰਡ ਕਟਾ ਚਮਕੰਤ ਕਿਰਪਾਨ ਸੋ ਬਿਜ ਛਟਾ ਦਲ ਬੈਰਨ ਕੋ ਪਗ ਦਵੈ ਨਾ ਫਟਾ ਰੁਕ ਕੈ ਰਣ ਮੋ ਫਿਰ ਹਾਨ ਜੁਟਾ ਕਰ ਕੋ ਫਿਰੇ ਰਣ ਰੰਗ ਠੀ ਤਪ ਕੈ ਜਿਮ ਪਾਵਕ ਜਵਾਲ ਪੱਠੀ ਪ੍ਰਤਨਾ ਪ੍ਰਤ ਕੈ ਪ੍ਰਤਨਾ ਇਕਠੀ ਰਿਸ ਕੈ ਰਣ ਮੋਹ ਰੂਪ ਸੈਣ ਜੁਟੀ ਦਰਵਾਰ ਅਪਾਰ ਹਜ਼ਾਰ ਲਸੈ ਹਰ ਜਿਉ ਅਰ ਕੇ ਪ੍ਰਤ ਅੰਗ ਡਸੈ ਰਤ ਡੂਬ ਸਮੈ ਰਣ ਐਸੈ ਸੇ ਜਨ ਬਿਜਲ ਜਵਾਲ ਕਰਾਲ ਕਸੈ ਵਿਧੂਪ ਨਰਾਜ ਛੰਦ ਖਿਮੰਤ ਤੇ ਗਿਆ ਐਸ ਕੈ ਜਲੰਤ ਜਵਾਲ ਜੈਸ ਕੈ ਸੰਤ ਜੇਮ ਕਾਮਣੰ ਖਿਮੰਤ ਜਾਣ ਦਾਮਣੰ ਬਹੰਤ ਦਾਇਕ ਆਇਣ ਚਲੰਤ ਚਿਤ ਚਾਇਣ ਗਿਰੰਤ ਅੰਗ ਪਾਂਗਿਓ ਬਨੇ ਸੋ ਜਵਾਲ ਜਾਰ ਜਿਓ ਹਸੰਤ ਖੇਦ ਖੱਪਰੀ ਪਕੰਤ ਪੂਤ ਭੈ ਤਰੀ ਖਿਮੰਤ ਜੇਮ ਦਾਮਣੀ ਨਚੰਤ ਹੇਰ ਕਾਮਣੀ ਹਹੰਕ ਵੀ ਸੁਰੰਕ ਹੰਕ ਸਾਧ ਸਿੱਧਰੀ ਛਲੰਕ ਛੇ ਚਣੀ ਬਹੰਤ ਤੇਗ ਤਿਚਣੀ ਗਣੰਤ ਗੂੜ ਗੰਬਰੀ ਸੁਪੰਤ ਸਿਪ ਸੋ ਪਰੀ ਚਲੰਤ ਚਿੱਤਰ ਚਾਪਣੀ ਜਪੰਤ ਜਾਪ ਜਾਪਣੀ ਪਵੰਤ ਸੀਸ ਈਸਣੀ ਹਸੰਤ ਹਾਰ ਸੀਸਣੀ ਕਰੰਤ ਪ੍ਰੇਤ ਨਿਸਨੰ ਅਗੰਮ ਗੰਮ ਭਿਉਰਣੰ ਬਜਹੰਗ ਪ੍ਰਿਆ ਛੰਦ ਜਬੇ ਜੰਗ ਜੰਗੀ ਕਰਿਓ ਜੰਗ ਜੋਰੰ ਹਨੇ ਵੀਰ ਮੰਕੇ ਤਮੰਗ ਜਾਣ ਭੋਰੰ ਤਬੈ ਕੋਪ ਗਰਜੋ ਕਲਕੀ ਅਵਤਾਰੰ ਸਜੇ ਸਰਬ ਸ਼ਸਤਰੰ ਤਸਿਓ ਲੋਹ ਧਾਰੰ ਜਯਾ ਸ਼ਬਦ ਉਠੇ ਰਹੇ ਲੋਗ ਭੂਰੰ ਖੁਰੰ ਖੇਹ ਉਠੀ ਛੁਹੀ ਜਾਏ ਸੂਰੰ ਛੁਟੈ ਸਵਰਨ ਪੰਖੰ ਭਇਓ ਅੰਧਕਾਰੰ ਅੰਧਾ ਧੁੰਦ ਮੱਚੀ ਉਠੀ ਸ਼ਸਤਰ ਝਾਰੰ ਹਣਿਓ ਜੋਰ ਜੰਗੰ ਭਜੋ ਸਰਬ ਸੈਣੰ ਤ੍ਰਿਣ ਦੰਤ ਥਾਂਬੈ ਬਕੈ ਦੀਨ ਬੈਣੰ ਮਿਲੇ ਦਇਆ ਕੋਰੰ ਨਿਹੋਰੰਤ ਅੰਤਰਾਜੰ ਭਜੇ ਗਰਭ ਗਰਭੰ ਕਜੇ ਰਾਜ ਸਾਜੰ ਕਟੇ ਕਾਸ਼ਮੀਰੀ ਹਠੇ ਕਸ਼ਟਵਾਰੀ ਕੁਪੇ ਕਾਸ਼ਕਾਰੀ ਬੜੇ ਛਤਰਧਾਰੀ ਬਲੀ ਬੰਗਸੀ ਗੋਰ ਬੰਦੀ ਕਰਦੇ ਜੀ ਮਹਾ ਮਹਾਮੂੜ ਮਾਜਿੰਦਰ ਰਾਣੀ ਮਜੇ ਮਜੇਜੀ ਹਣੇ ਰੋਸ ਸੀ ਕ੍ਰਿਤੀ ਚਿੱਤਰ ਜੋਦੀ ਹਠੇ ਪਾਰ ਸਈ ਸੁਖੂ ਬਾਂਸ ਕ੍ਰੋਦੀ ਬੁਰੇ ਬਾਗ ਦਾਦੀ ਸਿਪਾਹਾ ਕੰਦਾਰੀ ਕੁਲੀ ਕਾਲ ਮਾਛਾ ਛਵੇ ਛਤਰਤਾਰੀ ਛੁਟੇ ਬਾਣ ਗੋਲੰ ਉਠੇ ਅਗ ਨਾਲ ਘੁਰੇ ਜਾਣ ਸਿਆਮੰ ਘਟਾ ਜਿਮ ਜਵਾਲੰ ਨਦੇ ਈਸ ਸੀਸੰ ਪੁਐ ਰੁੰਡ ਮਾਲੰ ਜਿਦੇ ਵੀਰ ਧੀਰੰ ਬਰੈ ਬੀਨ ਬਾਲੰ ਗਿਰੈ ਅੰਗ ਭੰਗੰ ਪ੍ਰਮੰਗ ਰੁੰਡ ਮੁੰਡੰ ਗਜੀ ਬਾਜ ਗਾਜੀ ਗਿਰੈ ਵੀਰ ਝੁੰਡੰ ਇਕੰ ਹਾਕ ਹੰ ਹੰਕੈਤ ਕੈਦ ਸੂਰੰ ਉਠੇ ਤਜ ਮੁਚੰ ਭਈ ਲੋਹ ਪੂਰੰ ਰਸਾਵਲ ਚੰਦ ਅਰੇ ਜੇ ਸੁਮਾਰੇ ਮਿਲੇ ਤੇ ਹਾਰੇ ਲਏ ਸਰਬ ਸੰਗ ਰਸੇ ਰੀਜ ਰੰਗੰ ਗਇਓ ਦਾਨ ਏਤੋ ਕਥੇ ਕਾਬਿਕੇਤੂ ਰਿਜੇ ਸਰਬ ਰਾਜਾ ਬਜੇ ਬੰਬ ਬਾਜਾ ਖੁਰਾਸਾਨ ਜੀਤਾ ਸਭੂ ਸੰਗ ਲੀਤਾ ਦਇਓ ਆਪ ਮੰਤਰੰ ਭਲੇ ਔਰ ਜੰਤਰੰ ਚਲਿਓ ਦੈ ਨਗਾਰਾ ਮਿਲਿਓ ਸੈਨ ਭਾਰਾ ਕਿਰਪਾਣੀ ਨਿਖੰਗੰ ਸਕਰੋਧੀ ਪੜੰਗੰ ਤੋਟਕ ਛੰਦ ਊ ਕੰਪਤ ਜੰਪਤ ਸੇ ਸਵਨੰ ਕਹਰੰ ਸੁਘੁੰਗਰ ਕੋਰਨੰ ਸਰ ਤਜਤ ਗੱਜਤ ਕ੍ਰੋਧ ਜਦੰ ਮੁਖ ਮਾਰ ਉਚਾਰ ਜੁਝਾਰ ਕ੍ਰੋਧੰ ਬ੍ਰਿਣ ਝੱਲਤ ਕੱਲਤ ਕਾਇ ਕਣੰ ਕੜ ਕੁੱਟ ਸੋ ਪਖਰ ਬ੍ਰਖਰਣ ਗਣ ਗਿੱਧ ਸੋ ਬ੍ਰਿਧ ਰੰਤ ਨਭੰ ਕਿਰਕਾਰਤ ਡਾਕਣ ਉਚ ਸੁਰੰ ਗਣ ਹੂਰ ਸੋ ਪੂਰ ਫਿਰੀ ਗਗਨੰ ਅਵਲੋਕ ਸੁਵਾਹਿ ਲਗੀ ਸਰਣ ਮੁਖ ਭਾਵਤ ਗਾਵਤ ਗੀ ਸੁਰੀ ਗਣ ਪੂਰ ਸੋ ਪਖਰ ਹੂਰ ਫਿਰੀ ਪਟ ਪੇਖਤ ਪੋਵਤ ਹਾਰ ਹਰੀ ਹਾਰ ਹਾਵਤ ਹਾਸ ਫਿਰੀ ਪਖਰੀ ਦਲ ਗਾਹਤ ਬਾਹਤ ਵੀਰ ਬ੍ਰਿਣੰ ਪ੍ਰਣਪੂਰ ਸੋ ਪਛਮ ਜੀਤ ਰਣੰ ਦੋਹਰਾ ਜੀਤ ਸਰਵ ਪਛਮ ਦਿਸ਼ਾ ਦਛਨ ਕੀਨ ਪਿਆਨ ਜਿਮ ਜਿਮ ਜੁਦ ਤਹਾ ਪਰਾ ਤਿਮ ਤਿਮ ਕਰੋ ਵਖਾਨ ਤੋਟਕ ਛੰਦ ਰਣ ਜੰਪਤ ਜੁਗਣ ਜੂਜੈ ਅੰਕਲ ਕੰਪਤ ਪੀਰ ਅਪੀਰ ਭਯੰ ਹੜ ਹਸਤ ਹਸਤ ਹਾਸ ਮਿਰੜਾ ਡਲ ਢੋਲਸ ਸੰਕਤ ਸੇਸ਼ ਸਿਰਾ ਦਿਵ ਦੇਖਤ ਲੇਖਤ ਤਨ ਤਨੰ ਕਿਰਕੰਤਕ ਪਾਲੀ ਕਰੂਰ ਪ੍ਰਬੰ ਬ੍ਰਿਣ ਬਰਖਤ ਪਰਖਤ ਬੀਰਣ ਹੈ ਘੱਲਤ ਚੱਲਤ ਜੋ ਜਦੰ ਕਿਲਕੰਤ ਕਪਾਲਨ ਸਿੰਘ ਚੜੀ ਚਮਕੰਤ ਕਿਰਪਾਨ ਪ੍ਰਭਾਨ ਮੜੀ ਗਣ ਹੂਰ ਸੁਪੂਰ ਧੂਰਨ ਅਬ ਲੋਕ ਦੇਵ ਆਦੇਵ ਗਣੰ ਰਾਣ ਪਰਮਤ ਕਰੂਰ ਕਬੰਦ ਪ੍ਰਭਾ ਅਬ ਲੋਕ ਤਰੀਜਤ ਦੇਵ ਸਵਾ ਗਣ ਹੂਰਨ ਵਿਆਹਤ ਪੂਰਣੰ ਰਥ ਥੰਬਤ ਭਾਨ ਬਿਲੋਕ ਪਟੰ ਢੱਡ ਢੋਲ ਕੇ ਝਾਂਜ ਮਿਰਦੰਗ ਮੁਖੰ ਡਬ ਤਾਲ ਪਖਾਵ ਜਨਾਏ ਸੁਰੰ ਸੰਖ ਨਫੀਰ ਯ ਭੇਰ ਪਖੰ ਉਠ ਨਿਰਤਤ ਭੂਤ ਪ੍ਰੇਤ ਗਣੰ ਦਿਸ ਪਛਮ ਜੀਤ ਅਭੀਰ ਨਿਰਪੰ ਕੀਨ ਪਿਆਨ ਸੁ ਦਛਣਨ ਅਰ ਭਜਤ ਤਜਤ ਦੇ ਦਿਸੰ ਗਣ ਗਜਤ ਕੇਤਕ ਏ ਸਰਣੰ ਨਿਰਤ ਨਿਰਤਤ ਭੂਤ ਬਿਤਾਲ ਬਲੀ ਕਜ ਗਜਤ ਬਜਤ ਦੀ ਦਲੀ ਹੈ ਹਿੰਸਤ ਚਿੰਸਤ ਗੂੜ ਗਜੀ ਹਸ ਲਸਤ ਹਸਤ ਤੇਗ ਜਗੀ ਭੁਜੰਗ ਪ੍ਰਿਆ ਛੰਦ ਹਨੇ ਪਛਮੀ ਦੀ ਤਾਨੋ ਦਿਵਾਨੇ ਦਿਸਾ ਦਛਨੀ ਆਨ ਬਾਜੇ ਨਿਸ਼ਾਨੇ ਹਨੇ ਵੀਰ ਬੀਜਾਪੁਰੀ ਗੋਲ ਕੁੰਡੀ ਗਿਰੇ ਤਛ ਮੁਚੰਗ ਨਚੀ ਰੁੰਡ ਮੁੰਡੀ ਸਵੈ ਸੇਦ ਬੰਧੀ ਸੁਦੀ ਬੰਦਰਵਾਸੀ ਮੰਡੇ ਮਛ ਬੰਦਰੀ ਖਠੀ ਜੁਧ ਰਾਸੀ ਦ੍ਰਹੀ ਦਰਾਵੜੇ ਤੇਜ ਤਾਤੇ ਤਿਲੰਗੀ ਹਤੇ ਸੂਰਤੀ ਜੰਗ ਭੰਗੀ ਫਿਰੰਗੀ ਚਪੇ ਚਾਂਦ ਰਾਜਾ ਚਲੇ ਚਾਂਦ ਵਾਸੀ ਬੜੇ ਵੀਰ ਬੈਦਰਵ ਸੰਰੋਸ ਰਾਸੀ ਜਿਤੇ ਦਛਨੀ ਸੰਗ ਲਿੰਨੇ ਸੁਧਾਰੰ ਦਿਸਾ ਪ੍ਰਾਚੀਯੰ ਕੋਵ ਕੀਨੋ ਸਵਾਰੰ ਇਤਿ ਸ੍ਰੀ ਵਿਜੇਤਰ ਨਾਟਕੇ ਗ੍ਰੰਥੇ ਕਲਕੀ ਅਵਤਾਰ ਦਛਨ ਜੈ ਵਿਜੈ ਸਮਾਪਤਮ ਧਿਆਏ ਦੂਜਾ ਪਾਦਰੀ ਛੰਦੰ ਪਛਮੈ ਜੀ ਦਛਨ ਉਜਾਰ ਕੁਪਿਓ ਕਛੂਕ ਕਲ ਕੀ ਅਵਤਾਰ ਕੀਨੋ ਭਿਆਨ ਪੂਰਬ ਦਿਸਾਨ ਬੱਜੀ ਅਜੈਤ ਪਤਰੰਗ ਨਿਸ਼ਾਨ ਮਾਗਦ ਮਹੀਪ ਮੰਡੇ ਮਹਾਨ ਦਾ ਚਾਰ ਚਾਰ ਵਿਦਿਆ ਨਿਧਾਨ ਬੰਗੀ ਕੁਲਿੰਗ ਅੰਗੀ ਅਜੀਤ ਮੋਰੰਗ ਅਗਰ ਨੈਪਾਲ ਅਭੀਤ ਛਜਾਦ ਕਰਨ ਇਕਾਦ ਪਾ ਮਾਰੇ ਵਹੀਬ ਕਰ ਕੈ ਉਪਾਵ ਖੰਡੇ ਅਖੰਡ ਦਾ ਦੁਰੰਤ ਲਿਨੋ ਛਨਾਏ ਪੂਰਬ ਪਰੰਤ ਦਿਨੋ ਨਿਕਾਰ ਰਾਸ਼ ਦੁਰਬੁੱਧ ਕਿੰਨੋ ਭਿਆਨ ਉੱਤਰ ਸਕਰੁੱਧ ਮੰਡੇ ਮਹੀਪ ਮਾਵਾਸਥਾਨ ਖੰਡੇ ਅਖੰਡ ਖੂਨੀ ਖੁਰਾਨ ਇਤ ਸ੍ਰੀ ਵਿਚਿਤ੍ਰ ਨਾਟਕੇ ਕਰ ਕੀ ਵਤਾਰੇ ਪੂਰਬ ਜੀਤ ਵਿਜੈ ਨਾਮ ਸਮਾਪਤ ਧਿਆਇ ਤੀਜਾ